ਫਰੀਦਾ ਜੰਗਲ ਜੰਗਲ ਕਿਆ ਭਵੇਂ ਬਣ ਕੰਡਾ ਮੋੜੇ ਬਸੀ ਰੱਬ ਹਾਲੀਏ ਜੰਗਲ ਕਿਆ ਟੁੰਡੇ ਹਾਂ ਇੱਕ ਵਾਰ ਤਾਂ ਤੁਸੀਂ ਮੰਨਦੇ ਹੋ ਵੀ ਹਿਰਦੇ 'ਚ ਵਸਦਾ ਰੱਬ ਅੰਦਰ ਹੈ ਸਾਰਿਆਂ ਦੇ ਫੇਰ ਇੱਕ ਵਾਰ ਜੰਗਲਾਂ ਤੁਰੇ ਫਿਰਦੇ ਹੋ ਪਰ ਜੰਗਲਾਂ 'ਚ ਕੀ ਕਰਨ ਤੁਰੇ ਫਿਰਦੇ ਹੋ ਕੱਡੇ ਵੀ ਤੁਹਾਡੇ ਜਿਹੜੇ ਨੇ ਚੁੱਭਦੇ ਨਹੀਂ ਪੈਰਾਂ 'ਚ ਪੱਥਰ ਵਰਗੇ ਪੈਰ ਨੇ ਜੁੱਤੀ ਪਾਉਂਦੇ ਹੀ ਨਹੀਂ ਜੁੱਤੀ ਕਿੱਥੋਂ ਬਣ ਜੇ ਜੁੱਤੀ ਪਾਉਣਗੇ ਫਿਰ ਜੁੱਤੀ ਦਾ ਫਿਕਰ ਰਹੂ ਹੋਰ ਲੈਉਣੀ ਕਿੱਥੋਂ ਲੈਉਣੇ ਜੰਗਲ 'ਚ ਰਹਿਣ ਵਾਲਾ ਜੁੱਤੀ ਕਾਸ ਨੂੰ ਪਾਊਗਾ ਕੋਈ ਕੰਡਾ ਵੀ ਤੁਹਾਡੇ ਨਹੀਂ ਚੁੱਭਦਾ ਹੈਗਾ ਇਹ ਜੇ ਪੈਰ ਹੋਏ ਹੋਏ ਨੇ ਪੱਥਰਾਂ ਵਰਗੇ ਪਣ ਕੰਡਾ ਮੋੜਾ ਬਸੇ ਰਾਤ ਦੇ ਕੰਡੇ ਤਾਂ ਸਾਡੇ ਚੁੱਭਦੇ ਹੀ ਨਹੀਂ ਪੱਥਰਾਂ ਤੁਰਦੇ ਆ ਨੰਗੇ ਪੈਰੀ ਕੱਢੇ ਤਾਂ ਸਾਡੇ ਚੁਭਦੇ ਹੀ ਨਹੀਂ ਜੁੱਤੀ ਅਸੀਂ ਘਾਸ ਨੂੰ ਪਾਉਣੀ ਹੈ ਇਹ ਕੋਈ ਉਪਲਬਧੀ ਹੈ ਬਹੁਤ ਬੜੀ ਇਹ ਤੁਸੀਂ ਛੇਕੀ ਮਾਰਦੇ ਸਾਡੇ ਤਾਂ ਕੱਢਣਾ ਹੀ ਨਹੀਂ ਲੱਗਦਾ ਕੀ ਤੁਸੀਂ ਫਿਰ ਇਹਦੇ ਨਾਲ ਵੀ ਕੀ ਘਟ ਲਿਆ ਪਣ ਕੰਡਾ ਮੋੜਿਆ ਜੇ ਕਾ ਕੇ ਇਹ ਕੋਈ ਭਗਤੀ ਦੀ ਉਪਲਬਧੀ ਹੈ ਪੈਰ ਤਾਂ ਉਹ ਜਿਹੇ ਹੋ ਜਾਂਦੇ ਨੇ ਜਿਹੇ ਜੇ ਜਦ ਆਦਮੀ ਕੱਪੜੇ ਨਹੀਂ ਸਪਾਉਂਦਾ ਤੇ ਜੱਤ ਹੁੰਦੀ ਸੀ ਹੁਣ ਕੱਪੜੇ ਪਾਉਣ ਲੱਗਿਆ ਹੁਣ ਜਾਂਦਾ ਹੈ ਨਹੀਂ ਜੇ ਹੁਣ ਵੀ ਕੱਪੜੇ ਨਾ ਪਾਵੇ ਹੁਣ ਵੀ ਜਾਂਦਾ ਹੋ ਜੂ ਆਦਮੀ ਤੇ ਜੇ ਨੰਗੇ ਪੈਰ ਹੀ ਰੱਖਦਾ ਤਾਂ ਪੈਰ ਹੋ ਜਿਹੀ ਹੋ ਜਾਣੇ ਨੇ ਜਾਨਵਰਾਂ ਦੇ ਪੈਰ ਨੰਗੇ ਹੀ ਨੇ ਸਾਰਿਆਂ ਦੇ ਉਹ ਜਿਹੀ ਹੋ ਜਾਂਦੇ ਨੇ ਕੁਦਰਤੀ ਤੌਰ ਤੇ ਇਹ ਕੋਈ ਉਪਲਬਧੀ ਨਹੀਂ ਹੈ ਬਣ ਕੰਡਾ ਬੋਲਣ ਵਾਲੀ ਗੱਲ ਫਿਰ ਉਹ ਹਿਰਦੇ 'ਚ ਵਸਦਾ ਬਾਹਰ ਕੀ ਦੋਰੇ ਫਿਰਦੇ ਇਸ ਕਰਕੇ ਜਾਣਦੇ ਹੋਏ ਵੀ ਕੁਝ ਹੋਰ ਕਰੀ ਜਾਂਦੇ ਜਿਹੜੀ ਗੱਲ ਜਾਣਦੇ ਨੇ ਉਹ ਤਾਂ ਵੀ ਉਲਟ ਕਰੀ ਜਾਂਦੇ ਨੇ ਧਰਮ ਦੇ ਕੰਮ ਹਾਂਜੀ ਅਸਲ ਜਿਹੜੀ ਗੱਲ ਉਹ ਕਹੀ ਸੀ ਪਹਿਲੀ ਕਿ ਬਣ ਕੱਢਾ ਮੋੜਾ ਵਸੀਰਾ ਬਿਹਾਲੀ ਵਸੀਰਾ ਬਿਹਾਲੀ ਜੰਗਲ ਕਿਆ ਢੂੰਡੇ ਜੰਗਲ ਕਿਆ ਢੂੰਡੇ ਉਹਨਾਂ ਦਾ ਪਤਾ ਕੀ ਜਵਾਬ ਸੀ ਹੈ ਕਿਨੇ ਕਹੀ ਕਿਉਂ ਕਹੀ ਪਹਿਲਾਂ ਵੀ ਕਹਿੰਦੇ ਸੀ ਪਹਿਲਾਂ ਉਹ ਕਹਿੰਦੇ ਸੀ ਅਸੀਂ ਬੰਦਾ ਟੋਲਦੇ ਆ ਕੋਈ ਬ੍ਰਹਮ ਗਿਆਨੀ ਕੋ ਖੋਜੇ ਉਹ ਨੇ ਉਹ ਜਵਾਬ ਦਾ ਤਾਂ ਫਿਰ ਦੇ ਉਹ ਜਵਾਬ ਹੈ ਉਹ ਬ੍ਰਹਮ ਗਿਆਨੀ ਉਹ ਬ੍ਰਹਮ ਗਿਆਨੀ ਜਾਂ ਮਿਲ ਗਿਆ ਉਹ ਉਹਦੀ ਉਹਦਾ ਬੂਰੀ ਦੇਖਣਾ ਚਾਹੁੰਦੇ ਪਹਾੜ ਬਣ ਕੱਢਣਾ ਟੋੜਦੇ ਫਿਰਦੇ ਨੇ ਜਾਂ ਮਿਲਿਆ ਫਿਰ ਉਹਦੇ ਮੱਥੇ 'ਚ ਲੱਗਣਾ ਚਾਹੁੰਦੇ ਉਹਨੇ ਕਿਹਾ ਜਿਹੜਾ ਬ੍ਰਹਮ ਗਿਆਨੀ ਸੀ ਵੀ ਕੀ ਕਰਦੇ ਹੋ ਬਾਹਰ ਉਹਨੂੰ ਕੀ ਕਹਿਣ ਕਿ ਤੈਨੂੰ ਟੋੜਦੇ ਵੀ ਤੇਰੇ ਵਰਗੇ ਨੂੰ ਟੋੜਦਾ ਸੀ ਉਹ ਕਹਿੰਦਾ ਫਿਰ ਆ ਜਾਓ ਤਾਂ ਉੱਥੇ ਨਹੀਂ ਜਵਾਬ ਦਿੰਦੇ ਹੁਣ ਫਰੀਦ ਨੂੰ ਜਵਾਬ ਨਹੀਂ ਦਿੰਦੇ ਪੰਜਵੇਂ ਪਾਸ਼ਾ ਨੂੰ ਜਵਾਬ ਨਹੀਂ ਦਿੱਤਾ ਉਹਨਾਂ ਕਹਿੰਦਾ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਪਰਮੇਸ਼ਰ ਨੂੰ ਜੇ ਟੋੜਨਾ ਹੈ ਤਾਂ ਬ੍ਰਹਮ ਗਿਆਨੀ ਨੂੰ ਟੋੜਦੇ ਹੋ ਤੁਸੀਂ ਵੀ ਉਹ ਬੁਲਾ ਦੂਗਾ ਪਰਮੇਸ਼ਰ ਦੱਸ ਦੂ ਉਹਦਾ ਐਡਰੈਸ ਦੱਸ ਦੂ ਉਹਦਾ ਰਾਹ ਦੱਸ ਦੂ ਕੋਈ ਤਾਂ ਤੁਹਾਨੂੰ ਦੱਸੂ ਉਹਦੇ ਬਾਰੇ ਫਿਰ ਜਦ ਬ੍ਰਹਮ ਗਿਆਨੀ ਮਿਲਿਆ ਉਹਦੇ ਮੱਥੇ ਨਹੀਂ ਲੱਗਣਾ ਚਾਹੁੰਦੇ ਇਹ ਜੋ ਕਹਿੰਦੇ ਨੇ ਕੁਝ ਹੋਰ ਹੈ ਜਾਂ ਕਰਨਾ ਪੈਂਦਾ ਫਿਰ ਮੁੱਕਰ ਜਾਂਦੇ ਨੇ ਬੜੇ ਬੜੇ ਸੈਮੀਨਾਰ ਕਰਦੇ ਰਹੇ ਨਾਮ ਤੇ ਜਾਂ ਨਾਮ ਦਾ ਪਤਾ ਲੱਗੇ ਮੂੰਹ ਨਹੀਂ ਕਰਦਾ ਕੋਈ ਉਧਰ ਹੁਣ ਕਹਦੇ ਹਟ ਗਏ ਨਾ ਤਾਂ ਇਹ ਕਹਿੰਦੇ ਨੇ ਵੀ ਇਹ ਨਾਮ ਹੈ ਨਹੀਂ ਜੋ ਦੱਸਿਆ ਜਿਹੜਾ ਦੱਸਿਆ ਕੁਰਬਾਨੀ ਦੀ ਨਾ ਉਹਨੂੰ ਮੰਨਣ ਦੇ ਇਹ ਇਦਾਂ ਹੀ ਕਰਦੇ ਜਿਹੜੇ ਦੁਨੀਆ ਦੇ ਲੋਕ ਨੇ ਇੰਨੇ ਪਖੰਡੀ ਨੇ ਧਰਮ ਦੇ ਨਾਂ ਤੇ ਬਹੁਤ ਪਖੰਡ ਕਰਦੇ ਨੇ ਅਸੀਂ ਤਾਂ ਇਹ ਆ ਕਰਦੇ ਜਦ ਬੁਰੇ ਆ ਜਾਂਦਾ ਸੱਚ ਫਿਰ ਮੁਕਰ ਫਿਰ ਚੁੱਪੇ ਕਰ ਜਾਂਦੇ ਨੇ ਲੋ ਜੀ ਕੌਣ ਕਰ ਲੂ ਇਹ ਜੀ ਫਿਰ ਬਹਾਨੇ ਕਰਦੇ ਹਾਂਜੀ